ਦੋਹਰਾ ਗੋਵਿੰਦ ਚੰਦ ਨਰੇਸ਼ ਕੇ ਮਾਧਵ ਨਾਲ ਨਿਜਮੀਤ ਪੜੇ ਵਿਆਕਰਨ ਸ਼ਾਸਤਰ ਕਾਟ ਕੋਕ ਸਾਰ ਸੰਗੀਤ ਚਉਪਈ ਮਦਰ ਮਦਰ ਧੁਨ ਬੇਨ ਬਜਾਵੇ ਜੋ ਕੂਤਰੀਏ ਸਰਵਣ ਸੁਣ ਪਾਵੇ ਚਿਤ ਮੈਂ ਅਦਕ ਮਤਵੈ ਚੂਲੇ ਗ੍ਰਹਿ ਕੀ ਸਗਲਤਾ ਸੁਧ ਭੂਲੇ ਪੁਰ ਪੁਰਬਾਸੀ ਨਿਰਪੈ ਚਲੇ ਆਏ ਆਏ ਰਾਏ ਤਨ ਬਚਨ ਸੁਨਾਏ ਕਹਿ ਮਾਧਵ ਨਾਲ ਕਹੋ ਅਬ ਮਰੀਐ ਨਾ ਤੋ ਯਾ ਕਹ ਦੇਸ ਨ ਕਰਿਐ ਦੋਹਰਾ ਏ ਹਮਰੀ ਇਸਤਰੀਨ ਕੇ ਲੇ ਚਿਤ ਬਿਰਮਾਏ ਜੋ ਹਮ ਸਭ ਕੋ ਕਾਟਿਐ ਤੋ ਇਹ ਰਖਿਐ ਰਾਏ ਚੌਬੀ ਤੁਗਰ ਰਾਵ ਤਵ ਜਲਜ ਮੰਗਾਏ ਭਾਂਤ ਵਿਛਾਉਣਾ ਕੀ ਵਿਛਵਾਏ ਸਗਲ ਸਖੀ ਤੇ ਪਰ ਬੈਠਾਈ ਭਾਂਤ ਭਾਂਤ ਕੀ ਪ੍ਰਵਾਹ ਬਨਾਈ ਮਾਧਵ ਨਾਲ ਕੋ ਬੋਲ ਪਠਾਇਸ ਤਮਨ ਸਵਾ ਪੀਤਰ ਬੈਠਾਇਸ ਰੀਗ ਵਿਪਰਤਾ ਬੇਰ ਬਜਾਈ ਸਭ ਇਸਤਰਨ ਕੇ ਚਿਤ ਸੋ ਭਾਈ ਦੋਹਰਾ ਸਭ ਅਬਲਾ ਮੋਇਤ ਪਈ ਨਾ ਸ਼ਰਵਣ ਸੁਨ ਪਾਏ ਸਭ ਇਨ ਕੇ ਤਨ ਸੋ ਗਏ ਕਮਲ ਪੱਤਰ ਲਪਟਾਏ ਚਉਪਈ ਮਾਧਵ ਨਾਲ ਨਿਰਪ ਤੁਰਤ ਕਾਰਿਓ ਵਿਪਰ ਜਾਣ ਜੀਤੇ ਨਹੀਂ ਮਾਰਿਓ ਕਾਮਾਵਤੀ ਨਗਰ ਚਲ ਆਇਓ ਕਾਮ ਕੰਦਲਾ ਸੋ ਹਿਤ ਭਾਇਓ ਦੋਰਾ ਕਾਮ ਸੈਣ ਰਾਜਾ ਜਹਾਂ ਤਹਾ ਦਿਜ ਪਹੁੰਚਿਓ ਜਾਏ ਪ੍ਰਗਟ ਤੀਨ ਸੈ ਸਾਠ ਤ੍ਰਿਏ ਨਾਚਤ ਜਹਾਂ ਬਨਾਏ ਚਉਪਈ ਮਾਧਵ ਤਉਨ ਸਭਾ ਮੈਂ ਆਇਓ ਆਣ ਰਾਵ ਕੋ ਸੀ ਚੁਕਾਇਓ ਸੂਰ ਬੀਰ ਬੈਠੇ ਬੋ ਜਹਾਂ ਨਾਚਤ ਕਾਮ ਕੰਦਲਾ ਤਹਾਂ ਦੋਰਾ ਚੰਦਨ ਕੀਰਤਨ ਕੰਚਪੀ ਕਾਮਾ ਕਸੀ ਬਨਾਏ ਅੰਗਿਆ ਹੀ ਸਭ ਕੋ ਲਖੈ ਚੰਦਨ ਲਖਿਓ ਨਾ ਜਾਏ ਚੰਦਨ ਕੀ ਲੈ ਬਾਸਨਾ ਭੌਰ ਬੈਠਿਓ ਆਏ ਸੋ ਤਿਨ ਕੁਛ ਕੀ ਭਾਇਓ ਤੇ ਦੀਨੋ ਤਾਏ ਉਠਾਏ ਚਉਪਈ ਏ ਸੋ ਭੇਦ ਵਿਪਨੈ ਲਹਿ ਲਇਓ ਰੀਜ ਦੇ ਅਲਕ ਚਿਤ ਮਹਿ ਭਇਓ ਮਿਤ ਦਰਬ ਨਿਰਪਤੇ ਜੋ ਨੋ ਸੋ ਲੈ ਕਾਮ ਕੰਦਲੈ ਦੀਨੋ ਦੋਹਰਾ ਅਮਿਤ ਦਰਬ ਹਮ ਜੋ ਦਇਓ ਸੋ ਇਹ ਦਇਓ ਲੁਟਾਏ ਐਸੇ ਵਿਪਰ ਫਜੂਲ ਕੋ ਮੋਹਿ ਨਾ ਰਾਖਿਓ ਜਾਏ 24 ਵਿਪਰ ਜਾਣ ਜੀ ਤੇ ਨਹਿ ਮਰਿਐ ਇਹ ਪੁਰ ਤੇ ਤੇ ਤੁਰਤ ਕਰਿਐ ਜਾ ਕੇ ਦੁਰਿਓ ਧਾਮ ਲਹਿ ਲੀਜੈ ਟੂਕ ਅਨੇਕ ਤਮਨ ਕੋ ਕੀਜੈ यह सब ਭੇਦ विप्र ਪਾਇਓ ਚਲਿਓ ਚਲਿਓ ਕਾਮ कामा ਆਇਓ ਮੋਹ ਪਰ ਕੋਪ ਅਦਿਕ नृप ਤੇ ਹਿਤ ਧਾਮ ਤਿਹਾਰੋ ਚੀਨੋ ਦੋਹਰਾ दोहरा ਸੁਨਤ ਬਜਨ ਕਾਮਾ ਤੁਰਤ ਦੇਜ ਗ੍ਰਹਿ ਲਿਓ ਦੁਰਾਏ ਰਾਜਾ ਕੀ ਨਿੰਦਿਆ ਕਰੀ ਤਾਹ ਕਰੇ ਸੋ ਲਾਏ ਕਾਮਾ ਬਾਚੋ ਪਈ ਤ੍ਰਿਗੇ ਰਾਏ ਭੇਦ ਨੈ ਜਾਣਤ ਤੁਮ ਸੇ ਚਤੁਰਨ ਸੋ ਰਿਸ ਠਾਣਤ ਮਹਾਮੂੜ ਨਿਰਪ ਕੋ ਕਾ ਕਈਐ ਯਾ ਪਾਪੀ ਕੇ ਦੇਸ ਨ ਰਹੀਐ ਦੋਰਾ ਚਲੋ ਤੋ ਏਕੈ ਮਗ ਚਲੋ ਰਹਿ ਰਹੋ ਤੇ ਗਾਉ ਨਿਸ ਦਿਨ ਰਟੋ ਬਿਹੰਗ ਜਿਉ ਮੀਤ ਤਿਹਾਰੋ ਨਾਉ ਬਿਰਹਿਬਾਨ ਮੋ ਤਨ ਗਡੇ ਕਾਸੋ ਕਰੋ ਪੁਕਾਰ ਤਨ ਕ ਅਗਨ ਕੋ ਸੇਵੈ ਜਰੋ ਸੰਭਾਰ ਸੰਭਾਰ ਆਜ ਸਖੀ ਮੈਂ ਜੋ ਸੁਨਿਓ ਪਉ ਫਾੜਤ ਪੀਏ ਗਉਨ ਪਹੁ ਹੀਰੇ ਝਗਰਾ ਪਰਿਓ ਪਹਿਲੇ ਫਟ ਹੈ ਕੌਣ ਮਾਧਵਾ ਬਾਚੋ तुम सुख सो सुंदरिया रहो हमको बेग विदा मोह को हमरो कछु ताप न करियो नित राम को नाम सुमरियो दोरा सुनत बजन कामा तबै भूम परी मुरछाए जन कायल कायन लगे गिरय उठै बर राय सो उठा ਅਦਕ ਬਿਰਹ ਕੇ ਸੰਗ ਪੀਤ ਬਰਨ ਕਾਮਾ ਭਈ ਰਕਤ ਨਾ ਰਹਿਓ ਅੰਗ ਚਲੋ ਮੀਤ ਚੁਰਾਏ ਚਿਤ ਦੋਹਰਾ ਟਾਂਗ ਤੋਲ ਤਨ ਨਾ ਰਹਿਓ ਮਾਸਾ ਰਹਿਓ ਨਾ ਮਾਸ ਬਿਰਹਨ ਕੋ ਤੀਨੋ ਭਲੇ ਹਾੜ ਚਾਮਰ ਸਵਾਸ ਅਤ ਕਾਮਾ ਲੋਟਤ ਤਰਨ ਮਾਧਵ ਨਲ ਕੇ ਹੇਤ ਟੂਟੋ ਅਮਲ ਫੀਮੀਐ ਜਨ ਪਸਵਾਰੇ ਨੇਤ ਮਿਲਤ ਨੈਣ ਨਹਿ ਰਹਿ ਸਕਤ ਜਾਣਤ ਪ੍ਰੀਤ ਪਤੰਗ ਛੂਟਤ ਬਿਰਹ ਵਿਯੋਗ ਤੇ ਹੋਮ ਤੇ ਆਪਣੋ ਅੰਗ ਕਾਮਾ ਬਾਚ ਚਉਪਈ ਖੰਡ ਖੰਡ ਕੈ ਤੀਰਥ ਕਰ ਹਉ ਬਾਰੀ ਅਨੇਕ ਆਗ ਮੈਂ ਬਾਰ ਹਉ ਕਾਸੀ ਵਿਖੈ ਕਰਵਤੈ ਪੈ ਹਉ ਢੂੰਡ ਮੀਤ ਤਉ ਕੋ ਤਉ ਲੈ ਹਉ ਅੜਿਲ ਜਹਾਂ ਪੀ ਅਰਵਾ ਚਲੇ ਪ੍ਰਾਣ ਤਿਤਹੀ ਚਲੇ ਸਕਲ ਸਤੇਲ ਪੈ ਅੰਗ ਸੰਗ ਜੈ ਹੈ ਭਲੇ ਮਾਧਵ ਨਾਲ ਕੋ ਨਾਮ ਮੰਤਰ ਸੋ ਜਾਣੀਐ ਕੋ ਜਾਤੋ ਲਗਤੋ ਚਾਟ ਸਤ ਕਰ ਮੰਨਿਐ ਦੋਹਰਾ ਜੋ ਤੁਮਰੀ ਬਾਛਾ ਕਰਤ ਪ੍ਰਾਨ ਹਰੈ ਜਮ ਮੋਹੇ ਮਰੇ ਪ੍ਰਾਤ ਚੁਰੈਲ ਹੋਇ ਚਮਕ ਚਤੈ ਹੋ ਤੋਹੇ ਬਰੀ ਬਿਰਹ ਕੀ ਆਗ ਮੈਂ ਜਰੀ ਰਖੈ ਹੋ ਨਾਉ ਭਾਂਤ ਜਰੀ ਕੀ ਬਰੀ ਕੀ ਢੇਗ ਤੇ ਕਬੂ ਨਾ ਜਾਓ ਸਾਜ ਕਹਿਤ ਹੈ ਬਿਰਹਨੀ ਰਹੀ ਪ੍ਰੇਮ ਸੋ ਪਾਗੇ ਡਰਤ ਬਿਰਹ ਕੀ ਅਗਨ ਸੋ ਜਰਤ ਕਾਠ ਕੀ ਆਗੇ ਤਬ ਮਾਧਵ ਨਾਲ ਉੱਠ ਚਲਿਓ ਭਇਓ ਪਵਨ ਕੋ ਭੇਸ ਜਸ ਧੁਨ ਸੁਨ ਸਿਰ ਧੁਨ ਗਇਓ ਵਿਕਰਮ ਜਹਾਨ ਰੇਸ ਚਉਪਈ ਵਿਕਰਮ ਜਹਾਂ ਨਿਤ ਚਲ ਆਵੈ ਪੂਜ ਗੌਰ ਜਾ ਕੋ ਗ੍ਰਹਿ ਜਾਵੈ ਮੰਦਰ ਊਜ ਤੁਜਾ ਫਾਰਾਹੀ ਫਟ ਕਾਂਚਲ ਲਖ ਤਾਹੇ ਲਜਾਹੀ ਦੋਹਰਾ ਤੀ ਠੌਰ ਮਾਧਵ ਗਇਓ ਦੋਹਾ ਲਿਖਿਓ ਬਨਾਏ ਜੋ ਵਿਕਰਮ ਇਹ ਬਾਜ ਹੈ ਹਵੈ ਹੈ ਮੋਰ ਉਪਾਏ ਜੇ ਨਰ ਰੋਗਨ ਸੋਗਰ ਸੇ ਤਿਨ ਕੋ ਤੋ ਪਾਓ ਬਿਰਹਿ ਤ੍ਰਿਦੋਖਣ ਜੇ ਗ੍ਰਸੇ ਤਿਨ ਕੋ ਕਛ ਨਾ ਬਚਾਓ ਚਉਪਈ ਵਿਕਰਮ ਸੈਨ ਤਹਾਂ ਚਲ ਆਇਓ ਆਣ ਗੌਰ ਜਾ ਕੋ ਸਿਰ ਨਿਆਇਓ ਬਾਜ ਦੋਹਰਾ ਕੋ ਚੱਕ ਰਹਿਓ ਕੋ ਬਿਰਹੀ ਆਇਓ ਹਿਆ ਕਹਿਓ ਦੋਰਾ ਕੋ ਬਿਰਹੀ ਆਇਓ ਹਿਆ ਤਾ ਕੋ ਲਿਓ ਬੁਲਾਏ ਜੋ ਉਹ ਕਹੈ ਸੋ ਹਉ ਕਰੋ ਤਾ ਕੋ ਜੀਨ ਉਪਾਏ ਚਉਪਈ ਵਿਕਰਮ ਮਾਧਵ ਬੋਲ ਪਠਾਇਓ ਆਦਰ ਦਇਆਸਨ ਬੈਠਾਇਓ ਕਾਸ ਦਿਜਾਗਿਆ ਦਿਓ ਸੋ ਕਰਹੁ ਪ੍ਰਾਨਨ ਲਗੇ ਹੈ ਤੋਇ ਲਾਰਖਾਓ ਜਾ ਮਾਧਵ ਕਹਿ ਭੇ ਸੁਨਾਇਓ ਤਬ ਬਿਕਰਮ ਸਭ ਸੈਨ ਬੁਲਾਇਓ ਸਾਜੇ ਸ਼ਸਤਰ ਕਹੋ ਤਨ ਧਾਰੇ ਕਾਮਵਤੀ ਕੀ ਓਰ ਸਿਧਾਰੇ ਸੋਰਠਾ ਦੂਤ ਪਠਾਇਓ ਏਕ ਕਾਮ ਸੈਨ ਦਿਵਸੋ ਕਹੈ ਕਾਮ ਕੰਦਲਾ ਏਕ ਦੈ ਸਭ ਦੇ ਸੋ ਵਾਰਿਐ ਚਉਪਈ ਕਾਮਵਤੀ ਭੀਤਰ ਦੂਤ ਆਇਓ ਕਾਮ ਸੈਨ ਜੂ ਕੋ ਸਿਰ ਨਿਆਇਓ ਬਿਕਰਮ ਕਹਿਓ ਸੋ ਤਾਇ ਸੁਨਾਵਾ ਅਤਿ ਗਰਾਵ ਕੋ ਦੁਖ ਉਪਜਾਵਾ ਦੋਹਰਾ ਨਿਸੇਸ ਚੜੇ ਦਿਨ ਕੇ ਭੈ ਨਿਸ ਰਵਿ ਕਰੈ ਉਦੋਤ ਕਾਮ ਕੰਦਲਾ ਕੋ ਦੀਵ ਤਉ ਨਾ ਹਮ ਤੇ ਹੋਤ ਦੂਤੋ ਬਾਚ ਪੁਜੰਗ ਛੰਦ ਸੁਨੋ ਰਾਜ ਕਿਆ ਨਾਰ ਕਾਮਾ ਵਿਚਾਰੀ ਕਹਾ ਗਾਂਠ ਬਾਂਦੀ ਤੂੰ ਜਾਨ ਪਿਆਰੀ ਕਹੀ ਮਾਨ ਮੇਰੀ ਕਹਾ ਨਾਹਿ ਭਾਖੋ ਇਨੈ ਦੈ ਮਿਲੋ ਤਾਹੇ ਕੋ ਗਰਵ ਰਾਖੋ ਹਠੀ ਹੈ ਹਮਾਰੀ ਸੋ ਤੁਮਹੂ ਪਛਾਨੋ ਚਾਰ ਜਾ ਕੀ ਸਦਾ ਲੋਹ ਮਾਨੋ ਬਲੀ ਦੇਵ ਆ ਦੇਵ ਜਾ ਕਉ ਬਖਾਨਾ ਕਹਾ ਰੋਗ ਤੂ ਤੌਨ ਸੋ ਜੁਧ ਠਾਨਾ ਬਜੀ ਦੁੰਦ ਬੀਦੀ ਦਰਬਾਰ ਭਾਰੇ ਜਬੈ ਦੂਤ ਕਟੂ ਬੈਨ ਐਸੇ ਉਚਾਰੇ ਹਠਿਓ ਵੀਰ ਹਾਠੋ ਕਹੋ ਜੁਧ ਮੰਡੋ ਕਹਾ ਬਿਕਰਮਾ ਕਾਲ ਕੋ ਖੰਡ ਖੰਡੋ ਚੜਿਓ ਲੈ ਅਨੀ ਕੋ ਬਲੀ ਵੀਰ ਭਾਰੇ ਖੰਡੇਲੇ ਬਘੇਲੇ ਧੰਧੇਰੇ ਪਵਾਰੇ ਗਹਰ ਵਾਰ ਚੌਹਾਨ ਗਹਲਾਤ ਦੌਰੈ ਮਹਾ ਜੰਗ ਜੋਦਾ ਜਿਤੇ ਨਾਹੇ ਔਰੈ ਸੁਨਿਓ ਬਿਕਰਮਾ ਵੀਰ ਸਭ ਹੀ ਬੁਲਾਏ ਠਟੇ ਠਾਟ ਗਾੜੇ ਚਲੇ ਖੇਤ ਆਏ ਦੁਹੂ ਔਰ ਤੇ ਸੂਰ ਸੈਨਾ ਮੰਗੈ ਮਿਲੈ ਜਾਏ ਜਮਨਾ ਮਨੋ ਧਾਏ ਗੰਗੈ ਕਿਤੇ ਵੀਰ ਕਰਵਾਰ ਕਾਢੈ ਚਲਾਵੈ ਕਿਤੇ ਚਰਮ ਪੈ ਘਾਏ ਤਾ ਕੋ ਬਚਾਵੈ ਕਿਤੇ ਪਰਮ ਪੈ ਚਰਮ ਰੂਪ ਗਰਮ ਧਾਰੈ ਉਠੈ ਨਾਦ ਪਾਰੇ ਛੁਟੈ ਚਿੰਗਾਰੈ ਕਿਤੇ ਗੋਹਨੈ ਗੁਰਜ ਗੋਲਾ ਚਲਾਵੈ ਕਿਤੇ ਅਰਧ ਦੀ ਬਾਨਾ ਬਜਾਵੈ ਕਿਤੇ ਸੂਲ ਸੈਥੀ ਸੁਆ ਹਾਥ ਲੈ ਕੈ ਵੰਡੇ ਆਨ ਜੋਧਾ ਮਹਾ ਕੋਪ ਵੈ ਕੈ ਫਰੀ ਤੋਪ ਖੰਡੇ ਲਹਿ ਫਾਂਸ ਐਸੀ ਮਨੋ ਨਾਰਿ ਕੇ ਸਾਹੋ ਕੀ ਜੁਰਫ ਜੈਸੀ ਕਰੀ ਮਤ ਕੀ ਭਾਂਤ ਮਾਰਤ ਬਿਹਾਰੈ ਜਿਸੇ ਕੰਠ ਡਾਰੈ ਤਿਸੈ ਐਚ ਮਾਰੈ ਚਉਪਈ ਜਾਵੇ ਭਾਂ ਸਗਲ ਪਟ ਲਰੇ ਟੂਕ ਟੂਕ ਰਣ ਮਹਿ ਹਵੈ ਪਰੇ ਤਬ ਵਿਕਰਮ ਹਸਬੈਨ ਉਚਾਰੋ ਕਾਮ ਸਹਿਣ ਸੁਨ ਕਹਿਓ ਹਮਾਰੋ ਦੋਹਰਾ ਦੈ ਬੇਸਵਾਏ ਵਿਪਰ ਕੋ ਸੁਨ ਰੇ ਬਚਨ ਚੇਤ ਬ੍ਰਿਥਾ ਜੁਝਾਵਤ ਕਿਉ ਕਟਕ ਏਕ ਨਟੀ ਕੇ ਹੇਤ ਚਉਪਈ ਕਾਮ ਸਹਿਨ ਤੇ ਕਹੀ ਨਾ ਕਰੀ ਪੁਨ ਵਿਕਰਮ ਹਸ ਜੈ ਉਚਰੀ ਹਮ ਤੋਂ ਲੜੈ ਕਪਟ ਤਾਈ ਧੋਈ ਕਹਿ ਜੀਤਾ ਕਹਿ ਹਾਰੈ ਕੋਈ ਆਪਣੀ ਆਪਣੇ ਹੀ ਸਿਰ ਲੀਜੈ ਔਰਨ ਕੇ ਸਿਰ ਬ੍ਰਥਾ ਨ ਦੀਜੈ ਬੈਠ ਵਿਗਾਰ ਆਪ ਜੋ ਕਰੀਐ ਨਾ ਔਰ ਲੋਕ ਨਹਿ ਮਰੀਐ ਦੋਰਾ ਕਾਮ ਸੈਰੇ ਬਚਨ ਸੁਨ ਅਤ ਕੁਠੋ ਰਿਸ ਖਾਏ ਆਪਨੋ ਤੁਰੋ ਧੁਆਏ ਕੈ ਬਿਕਰਮ ਲਿਓ ਬੁਲਾਏ ਕਾਮ ਸੈਨ ਐਸੇ ਕਹਿਓ ਸੂਰ ਹੋਏ ਜਾਏ ਝਾਗ ਸਹਿਤੀ ਬ੍ਰਣ ਕਰੈ ਤਉ ਤੂੰ ਬਿਕਰਮ ਰਾਏ ਝਾਗ ਸਹਿਥੀ ਭੇਟ ਮੈਂ ਚਿਤ ਮੈਂ ਅਦਕ੍ਰਿਸਾਏ ਆਏ ਆਨ ਕਟਾਰੀ ਕਹੋ ਕਿਓ ਕਾਮ ਸੈਨ ਕੋ ਘਾਇ ਐਸੇ ਕਹੋ ਐਸੋ ਲਾਤ ਜੀਤ ਨਾ ਛਾੜਤੇ ਔਰ ਮਾਰ ਕਟਾਰੀ ਰਾਖਿਓ ਜੀਤ ਰਾਵ ਤੇ ਠੌਰ ਚੌਬੇ ਜੀਤਾ ਹੈ ਸਭ ਸੈਨ ਬੁਰਾਈ ਭਾਂਤ ਭਾਂਤ ਕੀ ਬੱਜੀ ਵਿਧਾਈ ਦੇਵਨ ਰੀਜਿਆ ਬਰ ਲਿਓ ਬ੍ਰਣੀ ਹੁਤੋ ਅਬ੍ਰਣੀ ਹਵੈ ਗਇਓ ਦੋਰਾ ਅਥਿਤ ਭੇਖ ਸਜ ਆਪ ਨਿਭ ਗਇਓ ਵਿਪਰ ਕੇ ਕਾਮ ਜਹ ਕਾਮਾ ਲੋਟ ਤੁਹ ਤੀ ਲੈ ਮਾਧਵ ਕੋ ਨਾਮ ਚਉਪਈ ਜਾਤੈ ਇਹ ਬਚਨ ਤਿਨ ਕਹਿਓ ਮਾਧਵ ਖੇਤ ਹੇਤ ਤਬ ਰਹਿਓ ਸੁਨਤ ਬਚਨ ਤਬ ਹੀ ਮਰ ਗਈ ਨਿਰਪਲੈ ਇਹ ਖਬਰ ਦਿਜ ਦਈ ਯਾ ਬਜ ਜਬ ਸਰੋਨਨ ਸੁਣ ਲੀਨੋ ਪਲਕ ਏਕ ਮਹਿ ਪ੍ਰਾਨੈ ਦੀਨੋ ਜਬ ਕੌਤ ਕੇ ਰਾਏ ਨਿਹਾਰਿਓ ਜਰਨ ਮਰਨ ਕਾ ਨਿਗ੍ਰਹ ਧਾਰਿਓ ਚਿੰਤਾ ਜਰਾਏ ਜਰਨ ਜਬ ਲਾਗਿਓ ਤਬ ਬੈ ਤਾਲ ਤਹਾਂ ਤੇ ਜਾਗਿਓ ਸੀਂਚ ਅੰਮ੍ਰਿਤ ਤੇ ਦੂਹਨ ਜਿ ਆਇਓ ਨਿਰਪਕੇ ਚਿਤ ਕੋ ਤਾਪ ਮਿਟਾਇਓ ਦੋਰਾ ਸਹਿ ਸਹਿਤੀ ਪਾਵਕ ਬਰਿਓ ਦੂਹਨ ਲਿਓ ਬਚਾਏ ਕਾਮਾ ਦਈ ਦਿਜੋ ਤੁਮ ਹੈ ਧੰਨੈ ਬਿਕਰਮਾਰਾਏ ਇਤ ਸ੍ਰੀ ਚਰਿਤ੍ਰ ਪਖਿਆਨੇ ਪੁਰਖ ਚਰਿਤਰੇ ਭੂਪ ਮੰਤਰੀ ਸੰਵਾਦੇ 91 ਚਰਿਤ੍ਰ ਸਮਾਪਤ ਮਸ ਸੁਭ ਮਸਤੇ ਅਪਜੂ